एक इंसान बैठा है इधर खराब है जिसको उन्हें बीच ने गल की थी मैं बोला नहीं था बोला सुनता मैं ना सुनता मेरे कान सुनने वाले थे मैं चाकू से देखने लग ये देखना गुनाह है क्यों एक बार जो खराब हुए ना आदमी इससे की आया सादा उत्तरी खुल गया सादा कोई बंदा नहीं आया देखना कोई गुनाह नहीं फिर वो दूसरी बार देखेगा दूसरी बार ही देखना नहीं कोई गुनाह दूसरी बार फिर समझानेगा कि आया सादा बंदा ਇਹ ਕੌਣ ਹੈ ਚੰਗੀ ਤਰ੍ਹਾਂ ਫਿਰ ਸੁਣਾ ਲਾਂਗਾ ਦੂਜੀ ਵਾਰੀ ਦੂਜੀ ਵਾਰੀ ਇੱਕ ਤਰ੍ਹਾਂ ਸੁਣਾ ਨਹੀਂ ਸੰਧੀ ਜਦੋਂ ਤੀਜੀ ਵਾਰੀ ਵੇਖੇਗਾ ਨਾ ਫਿਰ ਸਮਝੋ ਉਸ ਦੀ ਦਿੱਤੀ ਵਿੱਚ ਫਰਕ ਸੇਸ ਸਿਰ ਮੁਸਾਫੀ ਤੱਕਣਾ ਕੌਣ ਕਹਾ ਤੁਸੀਂ ਤੱਕੋ ਨਾ ਜਦ ਤਮਾਸ਼ਾ ਜਦ ਜਦ ਤੱਕ ਹੋ ਤੱਕ ਨਹੀਂ ਤੱਕ ਥੱਕੋ ਨਾ ਰੱਬੀ ਨੂਰ ਝਲਕਦਾ ਫੁੱਟ ਫੁੱਟ ਫੁੱਲ ਫੁੱਲ ਡਾਲੀ ਡਾਲੀ ਤੇ ਨੂਰ ਸੁਹਾਪਣ ਉਸ ਮਾਹੀ ਦਾ ਰਾਜ ਦਾ ਵੇਖੋ ਚੱਕੋ ਨਾ ਪਰ ਚੇਤਾ ਰੱਖਣਾ ਇਸ ਤੱਕ ਅੰਦਰ ਮੈਲ ਨਾ ਮੂਲ ਨਾ ਹੋਇਓ ਜੋ ਜੀਵਨ ਮੈਂ ਦੇ ਅੰਮ੍ਰਿਤ ਪਾਣੀ ਜ਼ਹਿਰ ਬਣਾ ਕੇ ਫਸੋ ਦੇਖਣਾ ਕੋਈ ਗੁਨਾਹ ਨਹੀਂ ਦੇਖੋ ਦ੍ਰਿਸ਼ਟੀ ਕਰਕੇ ਦੇਖਣਾ ਇੱਥੇ ਲਿਖਿਆ ਮਹਾਰਾਜ ਇੱਕ ਪੰਕਤੀ ਲਿਖੀ ਹੈ ਬਾਣੀ ਦੀ ਉਹਨਾਂ ਲਿਖਿਆ ਪ੍ਰਿਆ ਰੂਪ ਨਾ ਪੇਖਾ ਨੇਤਰ ਇੱਥੇ ਕੁਦਰਤੀ ਦਾ ਲਫ਼ਜ਼ ਨਹੀਂ ਆਇਆ ਨਾਲ ਇੱਥੇ ਸਿਰਫ ਇਹ ਆ ਕਿ ਪਰਾਈ ਇਸਤਰੀ ਦਾ ਰੂਪ ਅੱਖਾਂ ਕਰਕੇ ਨਾ ਵੇਖੇ ਤੇ ਵੇਖਿਆ ਤਾਂ ਜਾਂਦਾ ਨਾ ਉਸੇ ਤਰ੍ਹਾਂ ਵੇਖਿਆ ਪਰ ਉਹਨੂੰ ਉਹਨਾਂ ਨਾਲ ਰਿਹਾ ਸਾ ਆਪਣੇ ਕੋਲ ਆਪਣਾ ਖਿਆਲ ਕਰਨਾ ਕਿ ਉਹ ਜਿਹੜਾ ਖੋਟੀ ਦ੍ਰਿਸ਼ਟੀ ਨਾਲ ਵੇਖਣਾ ਉਹਨੂੰ ਮਨੇ ਕੀਤਾ ਗਿਆ ਦੂਜੇ ਨੂੰ ਕੋਈ ਮਨੇ ਨਹੀਂ ਤੋ ਵੀ ਅਸੀਂ ਕਾਹਦੇ ਵਾਸਤੇ ਹੋਏ ਆ ਆਪਣੇ ਪਾਪ ਦੂਰ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਨੇ संगत दर्शन का ये जिस तरह मेरे सतगुरु जी देख मेरे संगत दर्शन का है असरा नेत्र गाड़े ने तो सारी संगत का दर्शन किया आख्या हाजर गैर हाजर गैर हाजर हाजर फिर अखा मुगल गया अब जवान गया तो फिर आख्या हाजिर गैर हाजिर गैर हाजर हाजर फिर बोलते दे लागे गए तो फिर आख्या हाजिर गैर हाजिर गैर हाजर हाजर हैरान रह गया ਮਹਾਰਾਜ ਕਮਾਲ ਕਰਦੇ ਹੋ ਹਾਜ਼ਰ ਤੇ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ ਦਾ ਮਤਲਬ ਕੀ ਹੈ ਕੋਈ ਇਤਿਹਾਸ ਵਿੱਚ ਆਉਂਦਾ ਵੀ ਉਹ ਮੈਂ ਇਤਿਹਾਸ ਵੀ ਸੁਣਾਉਣਾ ਜਦੋਂ ਖੇਡਾਂ ਵਿੱਚ ਗਏ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਦਮਦਮੇ ਸਨ ਉਹ ਕੋਈ ਗੱਲ ਵੀ ਤੁਸੀਂ ਉਹ ਸਾਖੀ ਨਾ ਕਰਾਉਂ ਕਹਿੰਦੇ ਨੇ ਹਾਜ਼ਰ ਗੈਰ ਹਾਜ਼ਰ ਹੈ ਤੇ ਇੱਥੇ ਬੈਠੀ ਹੋਈ ਲੇਕਿਨ ਬਿਜੀ ਹੋਰ ਪਾਸੇ ਹੈ ਇੱਥੇ ਬੈਠੀ ਹੋਈ ਤੇ ਮਨ ਵਿੱਚ ਆਉਂਦੇ ਆ ਕਿ 10 ਮਿੰਟ ਪਹਿਲਾਂ ਉੱਠ ਪਵਾਂਗੇ ਤੇ ਕਿਸੇ ਦੀ ਬੂਟ ਚੁੱਕ ਕੇ ਲੈ ਜਾਵਾਂਗੇ ਜੁੱਤੀਆਂ ਚੁੱਕ ਕੇ ਲੈ ਜਾਂਦੀਆਂ ਉਹਨਾਂ ਨੂੰ ਸਰਕਾਰ ਨੂੰ ਜੁੱਤੀਆਂ ਪੈਣਗੇ ਜਿਹੜੇ ਇੱਕ ਜੁੱਤੀਆਂ ਚੁੱਕ ਕੇ ਲੈ ਜਾਂਦੇ ਸ੍ਰਿਤੀ ਹੋਰ ਪਾਸੇ ਹੈ ਇੱਕ ਸਰੀਰ ਹੈ ਮਨ ਨਹੀਂ ਇੱਥੇ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ ਹੈ ਨਾ ਲੰਡਨ ਬੈਠੇ ਹੋਏ ਤੇ ਆਖਦੇ ਮੇਰੇ ਸਤਿਗੁਰੂ ਦਾ ਦਰਸ਼ਨ ਨਹੀਂ ਕਰਦੀ ਮੇਰਾ ਉਹ ਭਾਗਾਂ ਵਾਲੇ ਜੀ ਜਿਹੜੇ ਸਤਿਗੁਰਾਂ ਦਰਸ਼ਨ ਕਰਦੇ ਹੋਣਗੇ ਉਹ ਪਾਪੀ ਆਤਮ ਤੇ ਦਾ ਖੋਟਾ ਕਰਨ ਕੀਤਾ ਤੇ ਤੂੰ ਜਾ ਕੇ ਸਤਿਗੁਰਾਂ ਦਾ ਵਰਤਨ ਕਰਨਾ ਉਹ ਇੱਥੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਰਹਿਣਾ ਇਹ ਵਾਸਤੇ ਇੱਥੇ ਅਸੀਂ ਸਾਰੇ ਵਾਸਤੇ ਹੋਏ ਆ ਹਾਜ਼ਰੀ ਲਵਾਉਣ ਵਾਸਤੇ ਤੇ ਇੱਥੇ ਆ ਕੇ ਅਸੀਂ ਗੈਰ ਹਾਜ਼ਰ ਨਾ ਰਹੀਏ ਫਿਰ ਕਰ ਰਹੀਏ ਬੇਦੂ ਵੀ ਅਸੀਂ ਚੰਗੇ ਦਾ ਇੱਥੇ ਆ ਕੇ ਜਿਹੜੇ ਗੈਰ ਹਾਜ਼ਰ ਹੋਵਾਂਗੇ ਤੇ ਅਸਵਾ ਹੋਵੇ ਗੁਨਾਹਗਾਰ ਹੋ ਜਾਵਾਂਗੇ ਇਹ ਦਾ ਉਹ ਚੰਗਾ ਕਰ ਲਈਏ ਤੇ ਇੱਥੇ ਆ ਕੇ ਹੁਣਾ ਜਿਹੜਾ ਹੈ ਕਹਿੰਦੇ ਨੇ ਜਿਹੜਾ ਇੱਕ ਵਾਰੀ ਗੁਨਾਹ ਕਰਦਾ ਜਿਹਨੂੰ ਨਹੀਂ ਪਤਾ ਹੁੰਦਾ ਨਾ ਉਹਨੂੰ ਅਜੇ ਕਾਇਮ ਸਜ਼ਾ ਮਿਲਦੀ ਹੈ ਜਿਹਨੂੰ ਪਤਾ ਹੁੰਦਾ ਵੀ ਇਹ ਗੁਨਾਹ ਹੈ ਤੇ ਉਹ ਗੁਨਾਹ ਕਰੇ ਤੇ ਉਹਨੂੰ ਫਿਰ ਬਹੁਤ ਸਜ਼ਾ ਸੋ ਮੱਥੇ ਤੇ ਕਰਾਉਂਦੇ ਗੁਰਦੁਆਰੇ ਕੀਰਤਨ ਸੁਣਨ ਆਉਂਦੇ ਹੋ ਗੁਰਦੁਆਰੇ ਵਿੱਚ ਤੇ ਜੇ ਤੁਹਾਡਾ ਮਨ ਨਹੀਂ ਠੀਕ ਹੋਇਆ ਤੇ ਮੇਰਾ ਪੱਕਾ ਵਿਸ਼ਵਾਸ ਹੈ ਔਰ ਪੱਕੀ ਗੱਲ ਹੈ ਮੱਥਾ ਟੇਕ ਕੇ ਤੁਸੀਂ ਉਮਰ ਆਪਣੀ ਗੁਜ਼ਾਰ ਛੱਡਣੀ ਹੈ ਕੋਈ ਫਾਇਦਾ ਨਹੀਂ ਜਦ ਤੱਕ ਸਾਡਾ ਆਤਮਾ ਨਿਰਮਲ ਨਹੀਂ ਹੋਇਆ ਇਹ ਖਾਦ ਗਵੈਰ ਤੇ ਚੂਹੜੀ ਖਿਲੀ ਦੇ ਛੱਡ ਕੇ ਕਿਉਂ ਅਸੀਂ ਮਰ ਜਾਂਦੇ ਇੱਥੇ ਅਸੀਂ ਆਪਣਾ ਮਨ ਟਿਕਾ ਵਿੱਚ ਕਰਨ ਵਾਸਤੇ ਹੈ ਸੋ ਇੱਕ ਵਾਰ ਫੇਰ ਵੀ ਜਿੰਨਾ ਚਿਰ ਬੈਠੋ ਥੋੜਾ ਜਿਹਾ ਮਨ ਨੂੰ ਟਿਕਾ ਕਰੋ ਬਾਹਰੋਂ ਅੱਖਾਂ ਵੇਖ ਲਓ ਤੇ ਅੰਦਰੋਂ ਕਿਸੇ ਦਾ ਦਰਸ਼ਨ ਕਰੋ ਤੇ ਸਵਾਦ ਤੋਂ ਬਾਹਰੋਂ ਨਹੀਂ ਟਿਕਣਾ ਆਨੰਦ ਤੁਹਾਡੇ ਵਿੱਚ ਹੀ ਹੋਣਾ ਸੋ ਮੈਂ ਤੁਹਾਡੇ ਸਾਹਮਣੇ ਸਿਰਫ ਹਾਲਾਤਾਂ ਨਾਲ ਹੀ ਅਰਥ ਕੀਤੀ ਹੈ ਇੱਕ ਹਿੰਦਕਾਰ ਰੱਖੋ ਸਤਿਗੁਰ ਦੇ ਦੀ ਫੋਟੋ ਨੂੰ ਗੁਰਤੀ ਮੂਰਤ ਮਨ ਮੈਂ ਧਿਆਨ ਤੇ ਗੁਰ ਦਾ ਸ਼ਬਦ ਮੰਤਰ ਮਨ ਮਾਨ ਸਤਿਗੁਰ ਨੂੰ ਸਾਹਮਣੇ ਰੱਖੋ ਤੇ ਜਰਾ ਕੁ ਸਿਮਰਨ ਕਰੋ ਰਸਨਾ ਨਾਲ ਕੰਨਾਂ ਨਾਲ ਗੁਰਬਾਣੀ ਤੇ ਮੇਰੀਆਂ ਬੇਨਤੀਆਂ ਸੁਣੋ ਤੇ ਨੇਤਰਾਂ ਨਾਲ ਸਤਿਗੁਰਾਂ ਦਾ ਦਰਸ਼ਨ ਕਰੋ ਤੇ ਫੇਰ ਵੇਖੋ ਕਿੰਨਾ ਆਨੰਦ ਆਉਂਦਾ ਹੈ ਕੱਲ ਵੀ ਗੱਲ ਜਿਹੜੀ ਵਿੱਚ ਰਹੀ ਸੀ ਸਤਿਗੁਰਾਂ ਹੁਕਮ ਕੀਤਾ ਫਿਰ ਜੋ ਉਸ ਤੋਂ ਸ਼ੁਰੂ ਕਰਨੀ ਮੈਂ ਉਥੋਂ ਫਿਰ ਕੱਲ ਜਿਹੜੀ ਤੁਹਾਡੇ ਸਾਹਮਣੇ ਦੱਸਿਆ ਸੀ ਨਾ ਵੀ ਤਿੰਨ ਪ੍ਰਕਾਰ ਦੀ ਸੰਗਤ ਹੁੰਦੀ ਹੈ ਤੇ ਸਾਧ ਸੰਗਤ ਤੇ ਮੈਂ ਅਰਜ਼ ਕਰ ਰਿਹਾ ਸਾਂ ਤੇ ਉਹ ਤੁਹਾਡੇ ਸਾਹਮਣੇ ਮੈਂ ਹੁਣ ਆ ਜਾਣ ਕਰ ਲਾਂਗਾ ਕਿ ਕਿਸ ਤਰ੍ਹਾਂ ਸਾਧ ਦੀ ਸੰਗਤ ਜਿਹੜੀ ਹੈ ਨਾ ਉਹ ਤਾਰ ਦਿੰਦੀ ਹੈ ਸਾਧ ਸੰਗਤ ਕਿਸ ਤਰ੍ਹਾਂ ਜੀਵ ਨੂੰ ਤਾਰ ਦਈਏ ਨਾਲੇ ਜਰਾ ਅੱਗੇ ਤੋਂ ਸੁਣੇ ਨੇ ਪੱਕੇ ਰਾਗ ਰਾਗੀਆਂ ਦੇ ਉਹ ਪੱਕੇ ਰਾਗ ਗਾਉਂਦੇ ਤੇ ਉਸ ਤੋਂ ਬਾਅਦ ਹੋਈ ਹੈ ਕਥਾ ਤੇ ਮੈਨੂੰ ਨਾ ਸੁਰ ਦਾ ਗਿਆਨ ਹੈ ਤੇ ਨਾ ਹੋਰ ਕਿਸੇ ਦਾ ਚੀਜ਼ ਦਾ ਗਿਆਨ ਹੈ ਹੈ ਮੇਰਾ ਵੀ ਰਾਗ ਉਹਨਾਂ ਦੇ ਪੱਕੇ ਰਾਗ ਨੇ ਤੇ ਮੇਰਾ ਅੜਾੜ ਰਾਗ ਹੈ ਹੈ ਵੀ ਰਾਗ ਜਟਕਾ ਰਾਗ ਹੈ ਸਾਡਾ ਹੁਣ ਜਟਕਾ ਰਾਗ ਸੁਣੋ ਜੇ ਪੱਕੇ ਰਾਗ ਦੇ ਸੁਣੇ ਨੇ ਉਹ ਜਿਹੜਾ ਸਾਜ ਤੇ ਢੋਲ ਦੀ ਵਜਾ ਲੈਣ ਤੇ ਆਪਾਂ ਜਟਕੇ ਰਾਗ ਦੇ ਤਰਫ ਫੜ ਕੇ ਤੇ ਫੇਰ ਮੈਂ ਤੁਹਾਡੇ ਸਾਹਮਣੇ ਬੇਨਤੀਆਂ ਕਰਾਂਗਾ ਦਾਸਤਾਨ ਹੈ ਸਤਿ ਤੇ ਉਦੋਂ ਵੀ ਗੁਰੂ ਸੀ ਤੇ ਤਾਂ ਹੀ ਉਹਦੀ ਬਾਣੀ ਸੀ ਗੁਰੂ ਹਮੇਸ਼ਾ ਰਹਿਤਾ ਪਟਾਨਾ ਸੋਇਨਾ ਨਾ ਲਿਖਿਆ ਸਤ ਸਾਧੂ ਪੈਮਾਨੇ ਛਲਿਓ ਪਰਬਾਵਨ ਪਾਇਓ ਤੇਤੇ ਪੈਮਾਨੋ ਰਾਮ ਰਘੁਵੰਸ਼ ਆਇਓ द्वापर कृष्ण मुरार कंठ कृपास कियो उग्र सैन को राज अभय भक्ता धन दियो काजुग प्रमाण नाम गुर अंग अमर कहायो श्री गुरु राज अब जल अटल आद मूर्ख प्रमाण गुरु खेरी थी होनी है और अगर रहेगा भूत भविष्य तो वर्तमान हमेशा ही गुरु सब संसार से किसी न किसी रूप में मौजूद होया है सचुग है तारा रानी सेवाई गई हरिश्चंद्र राजे के नाम हरिश्चंद्र राजा ਦੇ ਸੰਗੀ ਨਹੀਂ ਸੀ ਜਦੋਂ ਰਾਣੀ ਵਿਆਹੀ ਗਈ ਉਹ ਫਿਰ ਗੋਲੀਆਂ ਪਾਉਂਦੀਆਂ ਨੂੰ ਪੁੱਛਿਆ ਤੇ ਪਤਾ ਲੱਗਿਆ ਵੀ ਰਾਜਾ ਜਿਹੜਾ ਨਾ ਇਹ ਸਾਹ ਸੰਗਤ ਦੇ ਜਾਨ ਤੋਂ ਵਿਵਰਜਨ ਕਰਦਾ ਪਰ ਉਹ ਨਹੀਂ ਸੀ ਮੈਂ ਫੱਟ ਨਹੀਂ ਸਕਦੀ ਸਾਹ ਸੰਗਤ ਤੋਂ ਬਗੈਰ ਸਤਿਗੁਰਾਂ ਦੇ ਦਰਸ਼ਨ ਤੋਂ ਬਗੈਰ ਗੁਰੂ ਜਿਹੜਾ ਨਾ ਸਿੱਖ ਜਿਹੜਾ ਨਾ ਉਹ ਗੁਰੂ ਦੇ ਦਰਸ਼ਨ ਸਾਧ ਸੰਗਤ ਦੇ ਦਰਸ਼ਨ ਤੋਂ ਬਗੈਰ ਵੱਜ ਨਹੀਂ ਸਕਦਾ ਮਨ ਬਣ ਜਾਂਦਾ ਨਾ ਜਿਸ ਤਰ੍ਹਾਂ ਸ਼ਰਾਬੀ ਸ਼ਰਾਬ ਤੋਂ ਬਗੈਰ ਜਿਹਨੂੰ ਲੱਗ ਜਾਂਦੀ ਹੈ ਨਾ ਉਹ ਨਹੀਂ ਜੇ ਦੇ ਭਾਵੇਂ ਉਹਨਾਂ ਨੂੰ ਕੋਈ ਵੀ ਆਖੋ ਸਿਨੇਮਾ ਵੇਖਣ ਵਾਲੇ ਤਬਾਹ ਹੋ ਜਾਂਦੇ ਨੇ ਇਸੇ ਕੰਮ ਵਿੱਚ ਮਾਸ ਖਾਣ ਵਾਲੇ ਉਧਰੋਂ ਨਹੀਂ ਹਟਦੇ ਜਿਸ ਚੀਜ਼ ਦੀ ਕਿਸੇ ਨੂੰ ਲੋੜ ਹੋਏ ਉਹਦੀ ਭਾਲ ਕਰ ਲੈਂਦਾ ਹੈ ਜਿਹੜਾ ਸਬਜ਼ੀ ਲੈਣ ਵਾਲਾ ਬਾਜ਼ਾਰੇ ਜਾਂਦਾ ਨਾ ਉਹ ਲੱਭਦਾ ਫਿਰ ਉਹ ਸਬਜ਼ੀ ਦੀਆਂ ਦੁਕਾਨਾਂ ਕਿੱਥੇ ਨੇ ਉਹ ਫਿਰ ਪੁੱਛਦਾ ਪੁੱਛਦਾ ਪਹੁੰਚ ਜਾਂਦਾ ਉਹਨਾਂ ਬਾਜ਼ਾਰੇ ਕੋਲ ਲੋੜ ਹੁੰਦੀ ਹੈ ਕਿ ਮੈਂ ਸਬਜ਼ੀ ਲਿਆਉਂਦੀ ਤੇ ਸ਼ਰਾਬ ਵਾਲਾ ਵੀ ਲੱਭ ਪਈ ਲੱਭ ਲੈਂਦੇ ਇੱਥੋਂ ਤੱਕ ਇਹ ਲੱਭ ਲੈਂਦੇ ਨੇ ਉੱਥੇ ਇੱਕ ਮਾਸਟਰ ਜੀ ਨੇ ਗੱਲ ਸੁਣਾਈ ਇਹ ਇੱਕ ਬਰਾਤ ਜਾ ਰਹੀ ਸੀ ਬਰਾਤ ਜਾਨੀਆਂ ਦੀ ਤੇ ਲਾਂਬੜੇ ਗਏ ਨਾ ਜਦੋਂ ਲਾਂਬੜੇ ਜਿਹੜਾ ਜਲੰਧਰ ਤੋਂ ਨਮੋਦਰ ਪਹੁੰਚਾਈਏ ਜਾਈਏ ਤੇ ਰਾਤ ਇੱਕ ਅੱਡਾ ਹੁੰਦਾ ਲਾਂਬੜਾ ਉੱਥੇ ਉਹ ਜ਼ਿਮੀਂਦਾਰਾਂ ਦੀ ਪੰਜਾਬ ਸੀ ਉਹਨਾਂ ਨੇ ਗੁਰਦੁਆਰੇ ਦਾ ਆਪਣਾ ਨਵਾਂ ਹੀ ਨਾਂ ਰੱਖਿਆ ਆ ਉਹਨਾਂ ਦੀ ਬਰਾਤ ਉੱਥੇ ਜਾ ਕੇ ਖਲੋਤੀ 2-4 ਮਿੰਟ ਉਹਨਾਂ ਦੀ ਦਾ ਟਰੱਕ ਸੀ ਆ ਬਸ ਦੀ ਖਲੋਤੀ ਤੇ ਇੱਕ ਜਣਾ ਉੱਤਰ ਬੈਠਾ ਤੇ ਕਹਿੰਦਾ ਇੱਥੇ ਕਿਤੇ ਜ਼ਿਮੀਂਦਾਰਾਂ ਦਾ ਵੀ ਗੁਰਦੁਆਰਾ ਹੈ ਉਹ ਕਹਿੰਦੇ ਜ਼ਿਮੀਂਦਾਰਾਂ ਦਾ ਦੁਨੀਆ ਤੋਂ ਵੱਖਰਾ ਵੱਖਰਾ ਗੁਰਦੁਆਰਾ ਆਹੋ ਜੀ ਜ਼ਿਮੀਂਦਾਰਾਂ ਦਾ ਜਰਾ ਵੱਖਰਾ ਹੁੰਦਾ ਹੈ ਆ ਜਰਾ ਥੋੜਾ ਜਿਹਾ ਡਿਟੇਲ ਨਾਲ ਦੱਸ ਦੇ ਦਾ ਗੁਰਦੁਆਰਾ ਕਿਹੜਾ ਆਹਰ ਸ਼ਰਾਬ ਦਾ ਟੇਕਾ ਵੀ ਹੈ ਤੇ ਉਹ ਕਹਿੰਦੇ ਤੂੰ ਨਮਾਈ ਨਾ ਦੱਸ ਦਿੱਤਾ ਅੱਜ ਸਾਨੂੰ ਉਹ ਨੇ ਭਾਈ ਸਾਨੂੰ ਤੇ ਪਤਾ ਨਹੀਂ ਕਿਸੇ ਪੀਣ ਵਾਲੇ ਨੂੰ ਕੁਝ ਉਹ ਅਗਾ ਹੋਰ ਗਿਆ ਥੋੜਾ ਜਿਹਾ ਅੱਗੇ ਗਿਆ ਇਹਨੇ ਚਿਰ ਨੂੰ ਉਹ ਟਰੱਕ ਵਾਲੇ ਜਿਹੜੇ ਸਨ ਉਹਨਾਂ ਦੇ ਸਾਥੀ ਉਹਨਾਂ ਨੇ ਟਰੱਕ ਤੋੜ ਦਿੱਤਾ ਉਹ ਨੇ ਉਹ ਨੱਠ ਕੇ ਨਾ ਤੇ ਟਰੱਕ ਤੇ ਵੀ ਚੜਨਾ ਸੀ ਜਦੋਂ ਟਰੱਕ ਤੇ ਉਸਨੇ ਨੱਠ ਕੇ ਚੜਨਿਆ ਤੇ ਗਿਆ ਸੀ ਆਪਣੇ ਕੰਮ ਦੀ ਪ੍ਰਾਪਤੀ ਵਾਸਤੇ ਉਹ ਖਾਸ ਸੀ ਮੈਂ ਕੰਮ ਲੱਭਾਂ ਉਹ ਜਦੋਂ ਅਗਾ ਗਿਆ ਨਾ ਇੱਕ ਦੁਕਾਨ ਵਿੱਚ ਤੇ ਮੈਂ ਇਹਨੂੰ ਪੁੱਛਣਾ ਉਹਨੂੰ ਅੱਗੇ ਕੁੱਤਾ ਬੈਠਾ ਉਹ ਬੈ ਗਿਆ ਜਦੋਂ ਉਹਨੂੰ ਕੁੱਤਾ ਬੈ ਗਿਆ ਨਾ ਉਹ ਫਿਰ ਨੂੰ ਨੱਥਿਆ ਪਛਾਣ ਵਾਸਤੇ ਕੁੱਤੇ ਨੂੰ ਕੋਲ ਆਪਣੇ ਆਪ ਨੂੰ ਤੇ ਪਿਛਾ ਨੂੰ ਹੁੰਦਾ ਤੇ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਪਿੰਡਾਂ ਥਾਵਾਂ ਵਿੱਚ ਸਾਡੇ ਪਾਸੇ ਸ਼ਹਿਰਾਂ ਵਿੱਚ ਉਹਨਾਂ ਨੇ ਨਾ ਟਾਟ ਖੁਦੇ ਹੁੰਦੇ ਨੇ ਆਪਣੀਆਂ ਦੁਕਾਨਾਂ ਦੇ ਟਾਟ ਉਹਨਾਂ ਦੇ ਥੱਲੇ ਕਿੱਟਾਂ ਬੱਧੀਆਂ ਹੁੰਦੀਆਂ ਨੇ ਵੀ ਉੱਡ ਨਾ ਜਾਣ ਹਵਾ ਉਹਨੂੰ ਕੁੱਤਾ ਪੈਦਾ ਤੇ ਉਹ ਪਿਛਾ ਪਿਛਾ ਹੁੰਦਾ ਨਾ ਤੋ ਪਿਛਾ ਪਿਛਾ ਹੁੰਦਾ ਪਿੰਡੇ ਕਾਰ ਦੀ ਜੀ ਦੁਕਾਨ ਤੇ ਉਹਦੇ ਵਿੱਚ ਆ ਗਿਆ ਜਦੋਂ ਵਿੱਚ ਜਾਵਾ ਜਾਣਾ ਤੇ ਉਹਨੂੰ ਵਿੱਚ ਪੰਜ ਕੇ ਉਹ ਪਿਛਾ ਡਿੱਗ ਪਿਆ ਤੇ ਇੱਕ ਤਾਂ ਵੀ ਗਿਆ ਉਹਦੇ ਪਾਰ ਨਾਲ ਤੇ ਉਹਦੇ ਬੱਤਰੀ ਹੋ ਗਈ ਇਹ ਆਂਦਾ ਕਿੱਡੇ ਚੰਦਰੇ ਲੋਦੇ ਇਹ ਕੁੱਤਾ ਬੰਨਣਾ ਸੀ ਉਹ ਖੋਲ ਛੱਡਿਆ ਨੇ ਤਾਂ ਖੋਲ ਨਹੀਂ ਸਾਡੇ ਉਹਨਾਂ ਨੂੰ ਬੰਨ ਛੱਡਿਆ ਇਹ ਖੋਲਣ ਵਾਲੀ ਚੀਜ਼ ਜਿਹੜੀ ਹੈ ਉਹ ਬੰਨ ਛੜੀ ਹੋਏ ਤੇ ਬੰਨਣ ਵਾਲੀ ਚੀਜ਼ ਜਿਹੜੀ ਨੇ ਖੋਲ ਛੱਡੀ ਜਦੋਂ ਮੱਥੇ ਵਿੱਚ ਇੱਕ ਵਜੀ ਉਹ ਆਪਣੇ ਕੰਮ ਦੀ ਪ੍ਰਾਪਤੀ ਵਾਸਤੇ ਗਿਆ ਸੀ ਬਰਾਤ ਫਰਜ਼ ਦੀ ਹੈ ਪਰ ਕੰਮ ਦੀ ਪ੍ਰਾਪਤੀ ਦੇ ਕਿਤੇ ਮੈਨੂੰ ਸ਼ਰਾਬ ਮਿਲ ਜਾ ਲੱਗਦਾ ਹਰ ਇੱਕ ਇਨਸਾਨ ਜੇ ਕੋਈ ਜਿੱਥੇ ਦੀ ਜੇਤੀ ਦੀ ਲੋੜ ਹੋਵੇ ਲੱਭਦਾ ਫਿਰਦਾ ਤੇ ਮੈਨੂੰ ਕਿਤੋਂ ਮਿਲ ਜਾ ਸਭ ਸੰਗੀ ਜਿਹੜੇ ਨੇ ਉਹ ਟੋਲ ਨਹੀਂ ਲੈਂਦੇ ਨੇ ਚੀਜ਼ ਤਾਂ ਕਿੱਥੇ ਹੁੰਦਾ ਉਹ ਵੀ ਦੇ ਦੇ ਇਸ ਤਰ੍ਹਾਂ ਰਾਣੀ ਨੇ ਪੁੱਛਿਆ ਗੋਲੀਆਂ ਨੂੰ ਨਾ ਪ੍ਰਾਣੀਆਂ ਨੂੰ ਭਈ ਇੱਕ ਇੱਕ ਕੀਰਤਨ ਵੀ ਹੁੰਦਾ ਇਹ ਵੀ ਹਾਂ ਹੁੰਦਾ ਤੇ ਰਾਣੀ ਤੂੰ ਜਾ ਨਹੀਂ ਸਕਦੀ ਰਾਜੇ ਦਾ ਹੁਕਮ ਨੇ ਐ ਤੁਸੀਂ ਮੈਨੂੰ ਦੱਸ ਦਿਓ ਵੀ ਹੁੰਦਾ ਉਹਨਾਂ ਦੱਸ ਦਿੱਤਾ ਕਿ ਫਲਾਣੇ ਹਕੀਕਤ ਹੁੰਦਾ ਹੁਣ ਉਹ ਵਿਚਾਰ ਕਰਦੀ ਰਾਣੀ ਕਹਿੰਦੀ ਆ ਮੈਂ ਜਾਵਾਂਗੀ ਜ਼ਰੂਰ ਰਾਤੀ ਲਿਖਿਆ ਜਿਹੜੇ ਨਹੀਂ ਲਾ ਜਾ ਕੇ ਹੁੰਦਾ ਕੀਰਤਨ ਸੁਣੇ ਨਹੀਂ ਸੀ ਤੁਹਾਨੂੰ ਪਤਾ ਜਿਹਨੇ ਆਖਾ ਦੀ ਵਾਰ ਲੱਗਦੀ ਹੈ ਰਾਤ ਨੂੰ ਵੀ ਦੀਵਾਨ ਲੱਗਦੇ ਨੇ ਰਾਣੀ ਜਿਹੜੇ ਇਸ ਵਾਸਤੇ ਨਹੀਂ ਸੀ ਜਾਂਦੀ ਕਿ ਮੈਨੂੰ ਲੋਕਾਂ ਵੇਖ ਲੈਣਾ ਤੇ ਰਾਜੇ ਨੂੰ ਦੱਸ ਦੇਣਗੇ ਕਿ ਰਾਜੇ ਨੇ ਮੈਨੂੰ ਜਾਣ ਨਹੀਂ ਦਿੱਤਾ ਰਾਤੀ ਜਾਏ ਸੁਣੇ ਗੁਰਬਾਣੀ ਰਾਤੀ ਜਾਂਦੀ ਹੈ ਆਂਦੀਆਂ ਦਾ ਰਾਜੇ ਦਾ ਬੰਦੋਬਸਤ ਕਰ ਜਾਵਾਂ ਰਾਜੇ ਨੂੰ ਘੁੱਟਣ ਲੱਗ ਪਈ ਰਾਣੀ ਘੁੱਟੀ ਜਦੋਂ ਘੁੱਟਿਆ ਰਾਣੇ ਨੂੰ ਸੇਵਾ ਕੀਤੀ ਰਾਜਾ ਹੋ ਗਿਆ ਰਾਣੀ ਕਹਿੰਦੀ ਹੈ ਇਹ ਵੱਡੇ ਬੰਦੇ ਜਿਹੜੇ ਹੁੰਦੇ ਨੇ ਨਾ ਇਹਨਾਂ ਨੂੰ ਨੀਂਦ ਆ ਜਾਂਦੀ ਹੈ ਤੇ ਹਾਈਵੇਂ ਗਿਰਜਾਗ ਦੇ ਵੀ ਸਾਰੀ ਵਿਆਹੀ ਦੇ ਕਲ ਤੇ ਹੁੰਦੇ ਨੇ ਸਾਰੀ ਵਿਆਹੀ ਕੰਮਾਂ ਵਿੱਚ ਖੱਜਤ ਹੋਏ ਹੁੰਦੇ ਨੇ ਇਹਨਾਂ ਨੂੰ ਮੱਥਾ ਮੱਥਾ ਨੀਂਦ ਆਉਂਦੀ ਹੈ ਇਹ ਹੁਣ ਜਾਗਦਾ ਹੈ ਤੇ ਰਾਣੀ ਉੱਠ ਕੇ ਚੋਰੀ ਬਾਪ ਸੰਗਤ ਵਾਲੇ ਕਰੀ ਜਾਂਦੀ ਹੈ ਚੋਰੀ ਜਾਂਦੇ ਖੜੋ ਗੁਰੂ ਨਾਨਕ ਦਾ ਦਰਸ਼ਨ ਕਰਨ ਲਈ ਚੋਰੀ ਆਉਂਦੀ ਸੀ ਦੇ ਭਾਗਵਾਨ ਸੀ ਦੋਤੇ ਦੇ ਘਰੋਂ ਆ ਕਰਤਾਰਪੁਰ ਦੇ ਨਾਲ ਦੋਤਾ ਸੀ ਚੱਕ ਦਾ ਸੀ ਉਹਦਾ ਨਾਮ ਇੱਥੇ ਦੋਤਾ ਪੈ ਗਿਆ ਪਿੰਡ ਦਾ ਬੇਬੇ ਚੋਰੀ ਜਾਂਦੀ ਹੈ ਗੁਰੂ ਨਾਨਕ ਬਾਲਾ ਮਰਦਾਨਾ ਉਧਾਰ ਦੀ ਆਵਾਜ਼ ਬੈਠੇ ਗੁਰੂ ਨਾਨਕ ਦੀ ਸਮਾਧੀ ਲੱਗ ਗਈ ਅਰੇ ਸਮਾਧੀ ਲਾਈ ਹੈ ਗੁਰੂ ਨਾਨਕ ਦੇ ਸਿੱਖਾਂ ਦੇ ਸਮਾਧੀ ਦਾ ਸਾਨੂੰ ਪਤਾ ਹੀ ਕੀ ਹੁੰਦੀ ਹੈ ਤੇ ਸਮਾਧੀ ਨੇ ਤਾਂ ਉਪਾਧੀ ਦੁੱਖ ਦਬਾ ਕਰ ਭਾਗ ਜਾਂਦੀ ਹੈ ਬ੍ਰਹਮ ਰੰਦਰ ਜਿਹੜਾ ਸਾਡਾ ਦਸਵਾਂ ਦਵਾਰ ਹੈ ਇਹਦੇ ਵਿੱਚ ਜਾ ਕੇ ਅਖਾਰੀ ਫਿਰ ਜਿਹੜਾ ਆਪਣਾ ਪ੍ਰਾਣ ਟਿਕਾ ਛੱਡੇ ਉਸ ਦਾ ਨਾਮ ਹੈ ਸਮਾਧੀ ਲਈ ਆਪਾਂ ਵਿੱਚ ਛੱਡ ਨਾਲ ਸਮਾਧੀ ਇਹਦਾ ਖੰਡਰ ਕੀਤਾ ਗੁਰੂ ਗੋਬਿੰਦ ਜੀ ਉਹਨਾਂ ਨੇ ਕਿਹਾ ਕਹਾ ਪਇਓ ਜੋ ਦੋ ਲੋਚਨ ਮੂਨ ਕਾ ਦਾਤ ਰਿਓ ਪੱਕ ਧਿਆਨ ਲਗਾਏ ਨਹਾ ਫਿਰਿਓ ਜੀ ਸਾਫ ਸਮੁੰਦਰ ਲੋੜ ਗਏ ਪਰ ਲੋਕ ਗਵਾਇਓ ਬਾਕੀਓ ਬਖਿਆਨ ਧਿਆਨ ਬੈਸ ਤੇ ਐਸੇ ਹੀ ਐਸੋ ਬੈਸ ਬਤਾ ਇਹਨਾਂ ਚੀਜ਼ਾਂ ਦਾ ਨਾ ਫਿਕਰ ਕੀਤਾ ਗੁਰੂ ਨਾਨਕ ਦਾ ਸਿੱਖ ਯਾਰੋ ਗੁਰੂ ਨਾਨਕ ਦੀ ਸਰਦੀ ਤੇ ਰੇਖਾ ਆਏ ਤੇ ਮਿੱਠਾ ਹੋ ਜਾਏ ਇੱਕ ਪਾਸਾ ਕੋੜਾ ਤੇ ਜਿੱਥੇ ਜਿੱਥੇ ਗੁਰੂ ਨਾਨਕ ਦੇ ਫਿਰ ਉਹ ਮਿੱਠਾ ਹੋ ਗਿਆ ਔਰ ਸਾਨੂੰ ਸ਼ਰਮਨਾਕ ਨਾ ਆ ਚ ਗੁਰੂ ਨਾਨਕ ਦਾ ਸਿੱਖ ਹੋ ਕੇ ਅਸੀਂ ਇਹਦੇ ਕਾੜੇ ਦੇ ਕੋਲੇ ਰਹਿ ਲਈਏ ਯਾਰ ਵਸੂ ਵੇਖਾ ਤੇ ਮਿੱਠਾ ਹੋ ਜਾਂਦਾ ਕਿ ਅਸੀਂ ਖਾਣ ਕਲਾ ਦੇ ਉਸੇ ਤਰ੍ਹਾਂ ਦੇ ਅਦਵਾਰ ਦੇ ਫੇਰ ਗਏ ਤੇ ਨਾਨਕ ਦੇ ਸਿੱਖੇ ਨਾਲ ਸਾਡੀ ਆਪਣੇ ਮਨ ਵਿੱਚ ਕੀ ਗੁਰੂ ਨੂੰ ਇਸੇ ਤਰ੍ਹਾਂ ਦੇ ਅਸੀਂ ਮੰਨਿਆ ਚੋਲੇ ਆ ਆਦਰਸ਼ ਦੇ ਲਈ ਜਾਣਾ ਤੇ ਆਪਣੀ ਪ੍ਰੈਕਟੀਕਲ ਲਾਈਫ ਵੀ ਲਈ